ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਅਤ ਕ੍ਰਿਸ਼ਨ ਅਵਤਾਰ 21 21ਵਾਂ ਅਵਤਾਰ ਕਥਨੰ ਚਉਪਈ ਬਰਨੋ ਕ੍ਰਿਸ਼ਨ ਅਵਤਾਰੂ ਜੈਸ ਭਾਂਤ ਭਵ ਤਰਿਓ ਮੁਰਾਰੂ ਪਰਮ ਪਾਪ ਤੇ ਭੂਮ ਡਰਾਨੀ ਡਗਮਗਾਦ ਬਿਦ ਤੀਰ ਸਿਧਾਨੀ ਚਉਪਈ ਬ੍ਰਹਮਾ ਗਇਓ ਛੀਰ ਨਿਤ ਜਹਾਂ ਕਾਲ ਪੁਰਖ ਸਥਿਤ ਥੇ ਤਹਾਂ ਕਹਿਓ ਵਿਸ਼ਨ ਕਹ ਨਿਕਟ ਬੁਲਾਈ ਕ੍ਰਿਸ਼ਨ ਅਵਤਾਰ ਤਰੋ ਤੁਮ ਜਾਈ ਦੋਹਰਾ ਕਾਲ ਪੁਰਖ ਕੇ ਬਚਨ ਤੇ ਸੰਤਨ ਹੇ ਸਹਾਏ ਮਥਰਾ ਮੰਡਲ ਕੇ ਵਿਖੈ ਜਨਮ ਤਰਿਓ ਹਰਿ ਰਾਏ ਚਉਪਈ ਜੇ ਦੇ ਕ੍ਰਿਸ਼ਨ ਚਰਿਤ੍ਰ ਦਿਖਾਏ ਦਸਮ ਬੀਜ ਸਭ ਭਾਗ ਸੁਨਾਏ 11 ਸਹਸ ਵੇ ਛੰਦਾ ਕਹੇ ਦਸਮ ਪੁਰ ਬੈਠ ਨੰਦਾ ਅਥ ਦੇਵੀ ਜੂ ਕੀ ਉਸਤ ਕਥਨੰ ਸੁਈਆ ਹੋਏ ਕਿਰਪਾ ਤੁਮਰੀ ਹਮ ਪੈ ਤੋ ਸਵੈ ਸਗਨੰ ਗੁਨ ਹੀ ਤਰਹੁ ਜੀ ਧਾਰ ਵਿਚਾਰ ਤਵੈ ਬਰ ਬੁੱਧ ਮਹਾ ਅਗਨੰ ਗੁਨ ਕੋ ਹਰਹੁ ਬਿਨ ਚੰਡ ਕਿਰਪਾ ਤੁਮਰੀ ਕਬਹੂ ਮੁਖ ਤੇ ਨਹੀਂ ਅਛਰ ਹਉ ਕਰਹੁ ਤੁਮਰੋ ਕਰ ਨਾਮ ਕਿਦੋ ਤੁਲਹਾ ਜਿਮ ਬਾਗ ਸਮੁੰਦਰ ਬਿਖੈ ਤਰਹੁ ਦੁਹਰਾ ਰੇ ਮਨ ਪਾਜ ਤੂੰ ਸਾਰਦਾ ਆਨ ਗਨ ਗੁਣ ਹੈ ਜਾਹੇ ਰਚੋ ਗ੍ਰੰਥ ਇਹ ਭਾਗਵਤ ਜੋ ਵੈ ਕਿਰਪਾ ਕਰਾਏ ਕਬਿਤ ਸੰਕਟ ਹਰਨ ਸਭ ਸਿੱਧ ਕੀ ਕਰਨ ਝੰਡ ਤਾਰਨ ਧਰਨ ਸਰਨ ਲੋਚਨ ਵਿਸਾਲ ਹੈ ਆਰ ਜਾ ਕੈ ਆਹਮ ਹੈ ਅੰਤ ਕੋ ਨਾ ਪਾਰਾਵਾਰ ਸਰਨ ਉਬਾਰਨ ਕਰਨ ਪ੍ਰਤਿਪਾਲ ਹੈ ਅਸੁਰ ਸੰਘਾਰਨ ਅਨਕ ਦੁਖ ਜਾਰਨ ਸੋ ਪਤ ਤੇ ਉਧਾਰਨ ਛਡਾਏ ਜਮ ਜਾਲ ਹੈ ਦੇਵੀ ਬਰ ਲਾਇਕ ਸਬੋਧੂ ਕੀ ਦਾਇਕ ਸੋ ਦੇਹ ਬਰ ਪਾਇਕ ਬਨਾਵੇ ਗ੍ਰੰਥ ਹਾਲ ਹੈ ਸਵਈਆ ਅਦਰ ਸੁਤਾਹੂ ਕੀ ਜੋਤ ਨਈਆ ਮੈਂ ਖਾਸੁਰ ਕੀ ਮਰਤਾ ਫੁਨ ਜੋ ਇੰਦਰ ਕੋ ਰਾਝੈ ਕੀ ਦਵਈਆ ਕਰਤਾ ਬਦ ਸੁਮਨ ਸੁਮੈ ਦੋ ਜੋ ਜਪ ਕੈ ਇਹ ਸੇਵ ਕਰੈ ਬਰ ਕੋ ਸੋ ਲਹੈ ਮਨ ਇਛਤ ਸੋ ਲੋਕ ਬਿਖੈ ਓ ਕੀ ਸਮਤੁਲ ਗਰੀਬ ਨਿਵਾਜ ਨਾ ਦੂਸਰ ਕੋਊ ਇਤ ਸ੍ਰੀ ਦੇਵੀ ਜੂ ਕੀ ਉਸਤ ਸਮਾਪਤਮ ਅਥ ਪ੍ਰਿਥਵੀ ਬ੍ਰਹਮਾ ਪੈ ਪੁਕਾਰਤ ਪਈ ਸੋਈਆ ਦੈਤਨ ਕੇ ਭਾਰਤੇ ਡਰਤੇ ਜੋ ਭਈ ਪ੍ਰਿਥਵੀ ਬਹੁ ਭਾਰੈ ਭਾਰੀ ਗਾਏ ਕੋ ਰੂਪ ਤਬੈ ਤਰ ਕੈ ਬ੍ਰਹਮਾ ਰਿਕ ਪੈ ਚਲ ਜਾਏ ਪੁਕਾਰੀ ਬ੍ਰਹਮ ਕਯੋ ਤੁਮਹੂ ਹਮਹੂ ਮਿਲ ਜਾਹੇ ਤਹਾਂ ਜਿਹ ਹੈ ਬ੍ਰਤ ਧਾਰੀ ਜਾਇ ਕਰੈ ਬਿਨਤੀ ਤਿਹ ਕੀ ਰਗੁਨਾਥ ਸੁਨੋ ਇਹ ਬਾਤ ਹਮਾਰੀ ਸੋਈਆ ब्रह्म को अग्र सबੈ धर कੈ सो तहाँ को चलੈ तन के तनिया तब जाय पुकार करी ते साहवै रोबत ता मुनि जो हनिया ਤਾ ਛਬ ਕੀ ਅਤਿ ਉਪਮਾ ਕਬ ਨੇ ਮਨ ਭੀਤਰ ਯੋਗਨਿਆ ਜਿਮ ਲੂਟੇ ਤੇ ਅਗਰਜ ਚੌਧਰੀ ਕੈ ਕੁਟਵਾਰ ਪੈ ਕੂਕਤ ਹੈ ਬਨਿਆ ਲੈ ਬ੍ਰਹਮਾਸਰ ਸੈਣ ਸਵੈ ਤਹ ਦੌਰ ਗਏ ਜਹ ਸਾਗਰ ਭਾਰੀ ਜਾਏ ਪ੍ਰਣਾਮ ਕਰੋ ਤਿਨ ਕੋ ਆਪਣੈ ਲਖਿ ਬਾਰਨ ਬਾਰ ਪੁਖਾਰੀ ਪਾਏ ਪਰੇ ਚਤੁਰਾਨਨ ਤਾਏ ਕੇ ਦੇਖ ਵਿਵਾਨ ਤਹਾ ਬ੍ਰਤ ਧਾਰੀ ਬ੍ਰਹਮ ਕਯੋ ਬ੍ਰਹਮਾ ਕਹ ਜਾਓ ਅਵਤਾਰ ਲੈ ਮੈਂ ਜਰਦੈ ਤਨ ਮਾਰੀ ਸੋਈਆ ਸਰੌਨਨ ਮੈਂ ਸੁਣ ਬ੍ਰਹਮ ਕੀ ਬਾਤ ਸਭੈ ਮਨ ਦੇ ਮਨ ਕੇ ਹਰ ਖਾਨੇ ਕਹਿ ਕਹਿ ਪ੍ਰਣਾਮ ਚਲੇ ਗ੍ਰਹਿ ਆਪਨ ਲੋਕ ਸਭੈ ਆਪਣੇ ਕਰਮਾਨੇ ਤਾ ਛਬ ਕੋ ਜਸ ਉਚ ਮਹਾ ਕਬਨੇ ਆਪਣੇ ਮਨ ਮਹਿ ਪਹਿਚਾਨੇ ਗੋਧਨ ਭਾਂਤ ਗਇਓ ਸਭ ਲੋਕ ਮਨੋ ਸੁਰਜਾਇਬ ਹੋਰ ਕਹਿ ਆਨੇ ਬ੍ਰਹਮ ਬਾਜ ਦੋਹਰਾ ਫਿਰ ਹਰੀਏ ਆਗਿਆ ਦਈ ਦੇਮਨ ਸਕਲ ਬੁਲਾਏ ਜੈ ਰੂਪ ਤੁਮਹੂ ਤਰੋ ਹਉ ਤਾਰੇ ਹਉ ਆਏ ਬਾਤ ਸੁਣੀ ਜਬ ਦੇਵਤਨ ਕੋਟ ਪ੍ਰਣਾਮ ਜੋ ਕੀਨ ਆਪ ਸਮੇਤ ਸੋ ਧਾਮੀਐ ਲੀਨੇ ਰੂਪ ਨਵੀਨ ਦੋਹਰਾ ਰੂਪ ਤਰੇ ਸਭ ਸੁਨਿਓ ਭੂ ਮਾਹੇ ਇਹ ਪਾਏ ਅਬ ਲੀਲਾ ਦੇਵ ਕੀ ਕੀ ਮੁਖ ਤੇ ਕਹੋ ਸੁਨਾਏ ਇਤ ਸ੍ਰੀ ਵਿਸ਼ਨ ਅਵਤਾਰ ਹਵੈ ਬੋ ਵਰਨਨੰ ਅਥ ਦੇਵ ਕੀ ਕੋ ਜਨਮ ਕਥਨੰ ਦੋਹਰਾ ਉਗਰ ਸੈਨ ਕੀ ਕੰਨਕਾ ਨਾਮ ਦੇਵ ਕੀ ਤਾਸ ਸੋਮਵਾਰ ਦਿਨ ਜਠਰ ਤੇ ਕੀਨੋ ਤਾਹੇ ਪ੍ਰਕਾਸ਼ ਇਤ ਦੇਵ ਕੀ ਕੋ ਜਨਮ ਵਰਨਨੰ ਪ੍ਰਥਮ ਧਿਆਇ ਸਮਾਪਤ ਮਸਤ ਅਥ ਦੇਵ ਕੀ ਕੋ ਬਾਰ ਢੂੰਡ ਬੋ ਕਥਨੰ ਦੋਹਰਾ ਜਬੈ ਭਈ ਵੈ ਕਨਕਾ ਸੁੰਦਰ ਭਰ ਕੇ ਜੋਗ ਰਾਜ ਕਹੀ ਭਰ ਕੇ ਨਿਮਿਤ ਢੂੰਡੋ ਆਪਣਾ ਲੋਗ ਇੰਦਹੁਰਾ ਦੂਤ ਪਠਾਇਓ ਤਿਨ ਜਾਇ ਕੈ ਨਿਰਖਿਓ ਹੈ ਬਸ ਦੇਵ ਮਦਨ ਬਦਨ ਸੁਖ ਕੋ ਸਦਨ ਲਖੈ ਤਤ ਕੋ ਭੇਵ ਗਬਿਤ ਦੀਨੋ ਹੈ ਤਿਲਕ ਜਾਏ ਪਾਰ ਬਸ ਦੇਵ ਜੂ ਕੇ ਢਾਰਿਓ ਨਾਰੀਏ ਗੋਦ ਮਾਹੇ ਦਾ ਅਸੀਸ ਕੋ ਦੀਨੀ ਹੈ ਵਡਾਈ ਭੈ ਮਿਠਾਈ ਹੂੰ ਤੇ ਮੀਠੀ ਸਭ ਜਨ ਮਨ ਭਾਈ ਔਰ ਈਸਨ ਕੇ ਈਸ ਕੋ ਮਨ ਜੋ ਪੈ ਆਈ ਸੋ ਤੋ ਕਹਿ ਕੈ ਸੁਨਾਈ ਤਾਂ ਕੀ ਸੋਭਾ ਸਭ ਭਾਈ ਮਨ ਮਧ ਘਰ ਨੀਸ ਕਉ ਸਾਰੇ ਜਗ ਗਾਈ ਜਿਨ ਸੋਭਾ ਜਾ ਕੀ ਗਾਈ ਸੋ ਤੋ ਏਕ ਲੋਕ ਕਹਾ ਲੋਕ ਭੇਦੇ ਬੀਸ ਤੀਸ ਕਉ ਦੋਰਾ ਕੰਸ ਬਾਸ ਦੇਵੈ ਤਵੈ ਜੋਰਿਓ ਵਿਆ ਸਮਾਜ ਪ੍ਰਸੰਨ ਪੈ ਸਭ ਤਰਨ ਮੈਂ ਬਾਜਨ ਲਾਗੇ ਬਾਜ ਅਥ ਦੇਵਕੀ ਕੋ ਵਿਹਾ ਕਥਨੰ ਸੋਈਆ ਆਸਨ ਦਿਜਨ ਕੋ ਧਰ ਕੈ ਤਰ ਤਾ ਕੋ ਨਵਾਇ ਲੈ ਜਾਇ ਬਿਠਾਇਓ ਕੁੰਕਮ ਕੋ ਕਸ ਕੈ ਕਰ ਪ੍ਰੋਖਤੀ ਬੇਦਨ ਕੀ ਤੁਨ ਸੋ ਤਹਿ ਲਾਇਓ ਡਾਰਤ ਫੂਲ ਪੰਚਾ ਅੰਮ੍ਰਿਤ ਅਛਤ ਮੰਗਲ ਚਾਰ ਪਇਓ ਮਨ ਭਾਇਓ ਭਾਟ ਕਲਾਵਤ ਔਰ ਗੁਨੀ ਸਭ ਲੈ ਬਖਸ਼ੀਸ ਮਹਾ ਜਸ ਗਾਇਓ ਦੋਹਰਾ ਰੀਤ ਬਰਾਤਨ ਦੁਲਾ ਕੀ ਬਾਸ ਦੇਵ ਸਭ ਕੀਨ ਤਵੈ ਕਾ ਚਲ ਵੇਦ ਮਿਤ ਮਥਰਾ ਮੈਂ ਮਨ ਦੀਨ ਬਾਸਦੇਵ ਕੋ ਆਗਮਨ ਉਗਰ ਸੈਨ ਸੁਨ ਲੀਨ ਚਮੂ ਸਦਾ ਚਤੁਰੰਗਨੀ ਭੇਜ ਅਗਮਨੈ ਦੀਨ ਸਵਈਆ ਆਪ ਸੁਮੈ ਮਿਲ ਬੇਹਿਤ ਕੋ ਦਲ ਸਾਥ ਚਲੈ ਤੁਜਨੀ ਪਤਿ ਐਸੇ ਲਾਲ ਕਰੇ ਪਟ ਪੈ ਡਰ ਕੇਸਰ ਰੰਗ ਭਰੇ ਪ੍ਰਤਨਾਪਤਿ ਕੈਸੇ ਰੰਚਕ ਛਵ ਢੂੰਡ ਲਈ ਕਬ ਨੇ ਮਨ ਕੇ ਪੁਨ ਭੀਤਰ ਮੈਸੇ ਦੇਖਨ ਕੌਤਕ ਵਿਆਹੈ ਕੋ ਨਿਕਸੇ ਇਹ ਕੁੰਕਮ ਆਨੰਦ ਜੈਸੇ ਦੋਹਰਾ ਕੰਸਵਰ ਬਸ ਦੇਵ ਜੂ ਆਪਸ ਮੈ ਮਿਲ ਅੰਗ ਤਵੈ ਬਹੁਰ ਦੇਵਨ ਲਗੇ ਗਾਰੀ ਰੰਗਾ ਰੰਗ ਸੋਰਠਾ ਦੁੰਦਵ ਤਵੈ ਬਜਾਏ ਆਏ ਜੋ ਮਥਰਾ ਨਿਕਟ ਤਾ ਛਬ ਕੋ ਨਿਰਖਾਏ ਹਰਖ ਪਇਓ ਹਰ ਖਾਏ ਕੈ ਸੋਈਆ ਆਵਤ ਕਉ ਸੁਣ ਕੈ ਬਸ ਦੇਵ ਹੈ ਰੂਪ ਸਜੇ ਆਪਣੇ ਤਨ ਨਾਰੀ ਗਾਵਤ ਗੀਤ ਬਜਾਵਤ ਤਾਲ ਦਿਵਾਵਤ ਆਵਤ ਨਾਗਰ ਗਾਰੀ ਕੋਠਨ ਪੈ ਨਿਰਖੈ ਚੜ ਭਾਮਨ ਤਾ ਛਵ ਕੀ ਉਪਮਾ ਜੀ ਧਾਰੀ ਬੈਠ ਵਿਵਾਨ ਕੁਟੰਬ ਸਮੇਤ ਸੋ ਦੇਖਤ ਦੇਵਨ ਕੀ ਮਹਤਾਰੀ ਕਬਿਤ ਬਾਸਦੇਵ ਆਇਓ ਰਾਜੈ ਮੰਡਲ ਬਨਾਇਓ ਮਨ ਮਹਾ ਸੁਖ ਪਾਇਓ ਤਾ ਕੋ ਆਨਨ ਨਿਰਖ ਕੈ ਸੁਗੰਧ ਲਗਾਇਓ ਰਾਗ ਗਾਏ ਨਨ ਗਾਇਓ ਤਿਸੈ ਬਹੁਤ ਦਿਵਾਇਓ ਭਰ ਲਿਆਇਓ ਜੋ ਪਰਖ ਗਏ ਛਾਤੀ ਆਥ ਲਾਇਓ ਸੀਸ ਨਿਆਇਓ ਉਗਰ ਸੈਣ ਤਵੈ ਆਦਰ ਪਠਾਇਓ ਪੂਜ ਮਨ ਮੈਂ ਹਰਖ ਕੈ ਭਇਓ ਜਨ ਮੰਗਨ ਨਾ ਭੂਮ ਪਰ ਬਾਦਰ ਸੋ ਰਾਜਾ ਉਗਰ ਸੈਣ ਗਇਓ ਕੰਚਨ ਬਰਖ ਗੈ ਧੋਰਾ ਉਗਰ ਸੈਣ ਤਬ ਕੰਸ ਕੋ ਲਿਓ ਹਜੂਰ ਬੁਲਾਏ ਕਹਿਓ ਸਾਥ ਤੂੰ ਜਾਏ ਕੈ ਦੇਹੋ ਪੰਡਾਰ ਖੁਲਾਏ ਔਰ ਸਮਗਰੀ ਅੰਨੈ ਕੀ ਲੈ ਜਾ ਤਾ ਕੇ ਪਾਸ ਕਰ ਪ੍ਰਣਾਮ ਤਾ ਕੋ ਤਵੈ ਇਓ ਕਰਿਓ ਅਰਦਾਸ ਕਾਲ ਰਾਤਰ ਕੋ ਵਿਆਹ ਹੈ ਕੰਸੈ ਕਹੀ ਸੁਨਾਏ ਬਾਸਦੇਵ ਪ੍ਰੋਹਤ ਕਹੀ ਭਲੀ ਜੋ ਤੁਮੈ ਸੁਹਾਏ ਕੰਸ ਕਹਿਓ ਕਰ ਜੋਰ ਤਬ ਸਭੈ ਬਾਤ ਕੋ ਭੇਵ ਸਾਧ ਸਾਧ ਪੰਡਿਤ ਕਹਿਓ ਅਸਮਾਨੀ ਬਸਦੇਵ ਸੋਈਆ ਰਾਤ ਬਤੀਤ ਪਈ ਅਰ ਪ੍ਰਾਤ ਪਈ ਫਿਰ ਰਾਤ ਤਬੈ ਚੜ ਆਏ ਛਾੜ ਦਏ ਹੱਥ ਫੂਲ ਹਜ਼ਾਰ ਦੋ ਭੁਜ ਪਿਓ ਧਰਿਆ ਸਿਰਾਏ ਔਰ ਹਵਾਏ ਚਲੀ ਨਭ ਕੋ ਉਪਮਾ ਤੇਹ ਕੀ ਕਬ ਸਿਆਮ ਸੁਨਾਏ ਦੇਖੈ ਕੌਤਕ ਦੇਵ ਸਭੈ ਤਿਹ ਤੇ ਮਨੋ ਕਾਗਦ ਕੋਟ ਪਠਾਏ ਸੋਈਆ ਲੈ ਬਸ ਦੇਵ ਕੋ ਅਗਰ ਪ੍ਰੋਹਤ ਕੰਸਾ ਕੇ ਚਲ ਧਾਮ ਗਏ ਹੈ ਆਗੇ ਤੇ ਨਾਰ ਭਈ ਇਕ ਲੇ ਹਸ ਗਾਗਰ ਪੰਡਤ ਡਾਰ ਦਏ ਹੈ ਡਾਰ ਦਏ ਲਡੂਆ ਗਾ ਝਾਟਣ ਤਾਕੋ ਸੋ ਵਹਿ ਭੱਜ ਗਏ ਹੈ ਜਾਦਵ ਵੰਸ ਦਹੂ ਦਿਸਤੇ ਸੁਨ ਕੈ ਸੋ ਅਨੇਕਿਕ ਹਾਸ ਭਏ ਹੈ ਕਬਿਤ ਗਾਵਤ ਵਿਜਾਵਤ ਸੋ ਗਾਰਨ ਦਿਵਾਵਤ ਸੋ ਸੁਹਾਵਤ ਹੈ ਮੰਦ ਮੰਦ ਗਾਵਤੀ ਕੇ ਹਰਸੀ ਕਟਿਓ ਕੁਰੰਗਨ ਸੇ ਦ੍ਰਿਗ ਜਾ ਕੇ ਗਾਜ ਕੈਸੀ ਚਾਲ ਮਨ ਭਾਵਤ ਸੁਆਵਤੀ ਮੋਤਨ ਕੇ ਚੌਕ ਕਰੇ ਲਾਲਨ ਕੇ ਖਾਰੇ ਤਰੇ ਬੈਠੇ ਤਵੇ ਦੋ ਦੂਲਾ ਦੁਲਹੀ ਸੁਹਾਵਤੀ ਬੇਦਨ ਕੀ ਧੁਨ ਕੀਨੀ ਦਛਨਾਦ ਜਨ ਦੀਨੀ ਲੀਨੀ ਸਾਤ ਭਾਵ ਰਹਿ ਜੋ ਭਾਵ ਤੇ ਸੋ ਭਾਵਤੀ ਦੋਹਰਾ ਰਾਤ ਪੈ ਬਸ ਦੇਵ ਜੂ ਕੀਨੋ ਤਹਾਂ ਬਿਲਾਸ ਪ੍ਰਾਤ ਪੈ ਉਠ ਕੈ ਤਬੈ ਗਇਓ ਸਸੁਰ ਕੇ ਪਾਸੇ ਸੁਈਆ ਸਾਚ ਸਮੇਤ ਗਜ ਅਯਤ ਸੋ ਔਰ ਦਇ ਤ੍ਰਿਗੁਣੀ ਰਤਨਾਰੇ ਲਛ ਪਟੰਗ 10 ਲਛ ਤੁਰੰਗਮ ਊਂਟ ਅਨੇਕ ਭਰੇ ਜਰ ਭਾਰੇ 36 ਕੋਟ ਦੇ ਦਲ ਪੈਦਲ ਸੰਗ ਕਿਦੋ ਤਿਨ ਕੇ ਰਖਵਾਰੇ ਕੰਸ ਤਵੈ ਤਿਹ ਰਾਖਨ ਕਉ ਮਨੋ ਆਪ ਭੈ ਰਥ ਕੇ ਹਕਵਾਰੇ ਦੋਰਾ ਕੰਸ ਲਵਾਏ ਜਾਤ ਤਿਨ ਸਕਲ ਪ੍ਰਬਲ ਦਲ ਸਾਜ ਆਗੇ ਤੇ ਸਰਵਨਨ ਸੁਣੀ ਬਿਦ ਕੀ ਅਸੁਭ ਆਵਾਜ਼ ਨਭ ਬਾਣੀ ਬਾਜ ਕੰਸ ਸੋ ਕਬਿਤ ਦੁਖ ਕੇ ਹਰਨ ਬ੍ਰਿਧ ਸਿਧ ਕੇ ਕਰਨ ਰੂਪ ਮੰਗਲ ਤਰਨ ਐਸੋ ਕਯੋ ਐ ਉਚਾਰ ਕੈ ਲਿਏ ਕਹਾ ਜਾ ਤੇਰੋ ਕਾਲ ਹੈ ਰੇ ਮੂੜ ਮਤ ਆਠਵੋਂ ਗਰਭ ਯਾ ਕੋ ਤੋ ਕੋ ਡਾਰੈ ਮਾਰ ਕੈ ਅਚਰਜ ਮਾਨ ਲੀਨੋ ਮਨ ਮੈਂ ਵਿਚਾਰ ਇਹ ਕਾਢ ਕੈ ਕਿਰਪਾਨ ਡਾਰੋ ਇਨਹੀ ਸੰਘਾਰ ਕੈ ਜਾਹੇ ਗੇ ਛਪਾਏ ਕੈ ਸੋ ਜਾਨੀ ਕੰਸ ਮਨ ਮਾਹੇ ਇਹ ਬਾਤ ਭਲੀ ਡਾਰੋ ਜਰ ਹੀ ਉਖਾਰ ਕੈ ਇੰਦੋਰਾ ਕੰਸ ਬੂਹੂ ਕੇ ਬਾਦਨ ਮਿਤ ਲੀਨੋ ਖੜਗ ਨਿਕਾਰ ਬਾਸ ਦੇਵ ਅਰ ਦੇਵ ਕੀ ਡਰੇ ਦੋ ਨਰ ਨਾਰ ਬਾਸ ਦੇਵ ਬਾਜ ਕੰਸ ਸੋ ਦੋਰਾ ਬਾਸ ਦੇਵ ਡਰ ਮਾਨ ਕੈ ਤਾਸੋ ਕਹੀ ਸੁਨਾਏ ਜੋ ਯਾਹੀ ਤੇ ਜਨਮ ਹੈ ਮਾਰਹੁ ਤਾ ਕਹੁ ਰਾਏ ਕੰਸ ਬਾਜ ਮਨ ਮੈਂ ਦੋਹਰਾ ਪੁੱਤਰ ਹੇਤ ਕੇ ਭਾਵ ਸੋ ਮਤ ਇਹ ਜਾਏ ਛਪਾਏ ਬੰਦੀ ਖਾਨੇ ਦਿਓ ਇਨ ਇਹ ਵਿਚਾਰੀ ਰਾਏ ਅਥ ਦੇਵ ਕੀ ਬਸ ਦੇਵ ਕੈਦ ਕੀ ਬੋ ਸਵਈਆ ਡਾਰ ਜੰਜੀਰ ਲੈ ਤਿਨ ਪਾਇਨ ਪੈ ਫਿਰ ਕੈ ਮਥਰਾ ਮੈਂ ਆਇਓ ਸੋ ਸੁਨ ਕੈ ਸਭ ਲੋਕ ਕਥਾ ਅਤਿ ਨਾਮ ਬੁਰੋ ਜਗ ਮੈਂ ਬਿਕਰਾਇਓ ਆਣ ਰਖੈ ਗ੍ਰਹਿ ਆਪਨ ਮੈਂ ਰਖਵਾਰੀ ਕੋ ਸੇਵਕ ਲੋਕ ਬੈਠਾਇਓ ਆਨ ਬਡੇਨ ਕੀ ਛਾੜ ਦਈ ਕੁਲ ਭੀਤਰੇ ਆਪਨੋ ਰਾਹ ਚਲਾਇਓ ਕਬਿਓ ਬਾਜ ਦੋਹਰਾ ਕਿਤਕ ਦਿਵਸ ਬੀਤੇ ਜਬੈ ਕੰਸ ਰਾਜ ਉਤਪਾਤ ਤਵੈ ਕਥਾ ਔਰੈ ਚਲੀ ਕਰਮ ਰੇਖ ਕੀ ਬਾਤ ਪ੍ਰਥਮ ਪੁੱਤਰ ਦੇਵਕੀ ਕੇ ਜਨਮ ਕਥਨੰ ਦੋਹਰਾ ਪੁੱਤਰ ਭਇਓ ਦੇਵਕੀ ਕੈ ਕੀਰਤ ਮਤ ਤਿਹ ਨਾਮ ਬਾਸਦੇਵ ਲੈ ਤਾਏ ਕੋ ਗਇਓ ਕੰਸ ਕੈ ਧਾਮ ਸੋਈਆ ਲੈ ਕਰਤਾਤ ਕੋ ਤਾ ਚਲਿਓ ਜਬ ਹੀ ਨਿਰਪ ਕੈ ਦਰ ਉਪਰ ਆਇਓ ਜਾਏ ਕਹੋ ਦਰਵਾਨਨ ਸੋ ਤਿਨ ਬੋਲ ਕੈ ਭੀਤਰ ਜਾਏ ਜਨਾਇਓ ਕੰਸ ਕਰੀ ਕਰਨਾ ਸਿਸ ਦੇਖ ਕਹਿਓ ਹੂੰ ਤੁਮ ਕੋ ਬਖਸਾਇਓ ਫੇਰ ਚਲਿਓ ਗ੍ਰਹ ਕੋ ਬਸਦੇਵ ਤਉ ਮਨ ਮੈਂ ਕਛ ਨਾ ਸੁਖ ਪਾਇਓ ਬਾਸਦੇਵ ਬਾਚ ਮਨ ਮੈਂ ਬਾਸਤੇ ਮਨ ਆਪਣੇ ਕੀਨੋ ਇਹ ਵਿਚਾਰ ਕੰਸ ਮੂੜ ਦੁਰਮਤ ਬਡੋ ਜਾ ਕੋ ਡਰ ਖੈ ਮਾਰੇ ਨਾਰਦ ਰੇਖ ਬਾਚ ਕੰਸ ਪ੍ਰਾ ਦੋਹਰਾ ਤਬ ਮੁਨ ਆਇਓ ਕੰਸ ਗ੍ਰਹਿ ਕਹੀ ਬਾਤ ਸੁਨ ਰਾਏ ਅਸ਼ਟਲੀਕ ਕਰ ਕੈ ਗਨੀ ਦੀਨੋ ਭੇਦ ਬਤਾਏ ਅਥ ਪ੍ਰਿਤਨ ਸੋ ਕੰਸ ਬਾਜ ਸੋਈਆ ਬਾਤ ਸੁਣੀ ਜਬ ਨਾਰਦ ਕੀ ਇਹ ਤੋ ਨਿਰਪਕੇ ਮਨ ਮਾਹੇ ਭਈ ਹੈ ਮਾਰੋ ਜਾਏ ਸੈ ਅਭੀ ਕਰ ਪ੍ਰਿਤਨ ਨੈਣ ਕੀ ਸੈਨ ਦਈ ਹੈ ਦੌਰ ਗਏ ਤੇ ਆਇਸ ਮਾਨ ਕੈ ਬਾਤ ਹੈ ਚਲ ਲੋਕ ਗਈ ਹੈ ਪਾਥਰ ਪੈ ਹਨ ਕੈ ਖਨ ਜਿਉ ਪੁਨ ਜੀਵਹਿ ਤੇ ਕਰ ਭਿਨ ਲਈ ਹੈ ਪ੍ਰਥਮ ਪੁੱਤਰ ਬਦੈ ਸਵਈਆ ਔਰ ਪਇਓ ਸੁਧ ਜੋ ਕੇ ਗ੍ਰਹਿ ਤਉ ਨਿਰਭਕੰਸ ਮਹਾ ਮਤਹੀਨੋ ਸੇਵਕ ਭੀਜਦਾ ਤਿਨ ਲਾਇ ਕੈ ਪਾਥਰ ਭੈ ਖਨ ਕੈ ਪੁਨ ਦੀਨੋ ਸੋਰ ਪਰਿਓ ਸਭ ਹੀ ਪੁਰਮੈ ਕਬਨੈ ਤਿਹ ਕੋ ਜਸ ਓ ਲਖ ਲੀਨੋ ਇੰਦਰ ਮੁਗੋ ਸੁਨ ਕੈ ਰਣ ਮੈਂ ਮਿਲ ਕੈ ਸੁਰ ਮੰਡਲ ਰੋਦਨ ਕੀਨੋ ਔਰ ਪਇਓ ਸੁਧ ਜੋ ਤਿਹ ਕੇ ਗ੍ਰਹ ਨਾਮ ਤਰਿਓ ਤਿਹ ਕੋ ਤਿਨ ਹੁੰਜੈ ਮਾਰ ਦਇਓ ਸੁਨ ਕੈ ਨਿਰਭਕੰਸ ਸੋ ਪਾਥਰ ਭੈ ਖਨ ਡਾਰਿਓ ਕੂੰਜੈ ਸੀਸ ਕੇ ਬਾਰ ਉਖਾਰਤ ਦੇਵ ਕੀ ਰੋਦਨ ਚੋਰਨ ਤੇ ਕਰ ਗੂੰਜੈ ਜਿਉ ਰੁੱਤ ਅੰਤ ਬਸੰਤ ਸਮੈ ਨਭ ਕਉ ਜਿਮ ਜਾਤ ਪੁਕਾਰਤ ਗੂੰਜੈ ਕਵਿਤ ਚੌਥੋ ਪੁੱਤਰ ਭਇਓ ਸੋ ਵੀ ਕੰਸ ਮਾਰ ਦਇਓ ਤੇ ਸੋਗ ਪੜਵਾ ਕੀ ਲਾਟੈ ਮਨ ਮੈਂ ਜਗਤ ਹੈ ਪਰੀ ਹੈਗੀ ਦਾਸੀ ਮਹਾ ਮੋਹ ਕੀ ਫਾਸੀ ਬੀਜ ਗਈ ਮਿਟ ਸੋਬਾ ਪੈ ਉਦਾਸੀ ਭਗਤ ਹੈ ਕਹਿ ਦੋ ਤੁਮ ਨਾਥ ਵੈ ਸਨਾਥ ਹਾਮੂ ਪੈ ਹੂੰ ਜੈ ਪਤ ਕੀ ਨਾ ਗਤ ਔਰ ਤਨ ਕੀ ਨਾ ਗਤ ਹੈ ਭਈ ਉਪਹਾਸੀ ਦੇਹ ਪੂਤਨ ਬਿਨਾਸੀ ਅਬਿਨਾਸੀ ਤੇਰੀ ਹਾਸੀ ਹਮੈ ਗਾਸੀ ਸੀ ਲਗਤ ਹੈ ਸਈਆ ਪਾਂਚ ਵੋ ਪੁੱਤਰ ਪਇਓ ਸਨ ਕੰਸ ਸੋ ਪਾਥਰ ਸੋ ਹਨ ਮਾਰ ਦਇਓ ਹੈ ਸਵਾਸ ਗਇਓ ਨਭ ਕੇ ਮਗ ਮੈਂ ਤਨ ਤਾਕੋ ਕਿਦੋ ਜਮਨਾ ਮੈਂ ਗਇਓ ਹੈ ਸੋ ਸੁਨ ਕੈ ਪੁਨ ਸਰਵਨਨ ਦੇਵ ਕੀ ਸੋਖ ਸੋ ਸਾਸ ਸੋ ਸਾਸ ਲਇਓ ਹੈ ਮੋਹ ਪਇਓ ਅਤਿ ਤਾ ਦਿਨ ਮੈਂ ਮਨੋ ਯਾਹੀ ਤੇ ਮੋਹ ਪ੍ਰਕਾਸ਼ ਭਇਓ ਹੈ ਦੇਵ ਕੀ ਬੇਨਤੀ ਬਾਜ ਕਵਿਤ ਪੁੱਤਰ ਪਇਓ ਛਟੋ ਬੰਸ ਸੋ ਵੀ ਮਾਰ ਡਾਰਿਓ ਕੰਸ ਦੇਵ ਕੀ ਪੁਕਾਰੀ ਨਾਥ ਬਾਤ ਸੁਣ ਲੀਜੀਐ ਕੀਜੀਐ ਅਨਾਥ ਨਾਸ ਨਾਥ ਮੇਰੇ ਦੀਨਾ ਨਾਥ ਹਮੈ ਮਾਰ ਦੀਜੀਐ ਕਿ ਯਾਕੋ ਮਾਰ ਦੀਜੀਐ ਕੰਸ ਬੜੋ ਪਾਪੀ ਜਾ ਕੋ ਲੋਕ ਭਇਓ ਜਾਪੀ ਸੋਈ ਕੀਜੀਐ ਹਮਾਰੀ ਦਸਾ ਜਾਤੇ ਸੁਖੀ ਦੀਜੀਐ ਸੁਨੋਨਨ ਮੈਂ ਸੁਣ ਅਸਵਾਰੀ ਗਜਵਾਰੀ ਕਰੋ ਲਾਈਐ ਨਾ ਢੀਲ ਆਵ ਦੋ ਮੈਂ ਏਕ ਕੀਜੀਐ ਇਤ ਛਟਮੋ ਪੁੱਤਰ ਬਧਾ ਅਥ ਬਲਪਦਰ ਜਨਮ ਸਵਈਆ ਜੋ ਬਲਪਦਰ ਪਇਓ ਗਰਭਾਂਤਰ ਤਉ ਦੂਹ ਬੈਠ ਕੈ ਮੰਤਰ ਕਰਿਓ ਹੈ ਤਾਹੀ ਤੇ ਮੰਤਰ ਕੇ ਜੋਰ ਸੋ ਕਾੜ ਕੈ ਰੋਹਣੀ ਕੇ ਉਰ ਬੀਜ ਧਰਿਓ ਹੈ ਕੰਸ ਕਦਾਂਜ ਹਨੈ ਸਿਸ ਕੋ ਤੇ ਤੇ ਮਨ ਮੈ ਬਸ ਦੇਵ ਡਰਿਓ ਹੈ ਸੇਖ ਮਨੋ ਜਗ ਦੇਖਨ ਕੋ ਜਗ ਭੀਤਰ ਰੂਪ ਨਵੀਨ ਕਰਿਓ ਹੈ ਇੰਦਹੋਰਾ ਕ੍ਰਿਸ਼ਨ ਕ੍ਰਿਸ਼ਨ ਕਰ ਸਾਧੋ ਵਿਸ਼ਨ ਕ੍ਰਿਸ਼ਨ ਪਤਿ ਜਾਸ ਕ੍ਰਿਸ਼ਨ ਵਿਸਵ ਤਰ ਬੇਨਮਿਤ ਤਨ ਮੈਂ ਕਰਿਓ ਪ੍ਰਕਾਸ਼ ਅਬ ਕ੍ਰਿਸ਼ਨ ਜਨਮ ਸੁਈਆ ਸੰਖ ਗਦਾ ਕਰ ਔਰ ਤ੍ਰਿਸ਼ੂਲ ਤਰੇ ਤਨ ਕੌਜ ਬੜੇ ਬੜ ਭਾਗੀ ਨੰਦਗ ਹੈ ਕਰ ਸਾਰੰਗ ਸਾਰੰਗ ਪੀ ਤਰੈ ਪਟ ਪੈ ਅਨੁਰਾਗੀ ਸੋਈ ਹੁਤੀ ਜਨਮਿਓ ਇਹ ਕੇ ਗ੍ਰਹਿ ਕੈ ਡਰ ਪੈ ਮਨ ਮੈਂ ਉਠ ਜਾਗੀ ਦੇਵ ਕੀ ਪੁੱਤਰ ਨਾ ਜਾਣਿਓ ਲਖਿਓ ਹਾਰੇ ਕਹਿ ਕਹਿ ਪ੍ਰਣਾਮ ਸੋ ਪਾਇਨ ਲਾਗੀ ਦੋਹਰਾ ਲਖਿਓ ਦੇਵ ਕੀ ਹਰਮਨੈ ਲਖਿਓ ਨ ਕਰ ਕਰਤਾਤ ਲਖਿਓ ਜਾਨ ਕਰ ਮੋਹਿ ਕੀ ਤਾਨੀ ਤਾਨ ਕਨਾਤ ਕ੍ਰਿਸ਼ਨ ਜਨਮ ਜਬ ਹੀ ਪਇਓ ਦੇਵਨ ਪਇਓ ਹਲਾਸ ਸਤਰ ਸਬੈ ਅਬਨਾਸ ਹੋਹੇ ਹਮ ਕੋ ਹੋਏ ਬਿਲਾਸ ਦੋਹਰਾ ਆਨੰਦ ਸੂ ਸਭ ਦੇਵਤਨ ਸੁਮਨ ਦੀਨ ਬਰਖਾਏ ਸ਼ੋਕ ਹਰਨ ਦੁਸ਼ਟਨ ਦਲਨ ਪ੍ਰਗਟੇ ਜਗ ਮੋ ਆਏ ਜੈ ਜੈਕਾਰ ਭਇਓ ਜਬੈ ਸੁਨੀ ਦੇਵ ਕੀ ਕਾਨ ਤਰਾਸ ਹੋਏ ਮਨ ਮੈਂ ਕਹਿਓ ਸੂਰ ਕਰੈ ਕੋ ਆਨੰਦ ਹੋਰਾ ਬਾਸ ਦੇਵ ਅਰ ਦੇਵ ਕੀ ਮੰਤਰ ਕਰੈ ਮਨ ਮਾਹੇ ਕੰਸ ਕਸਾਈ ਜਾਣ ਕੈ ਹੀਐ ਅਦਕ ਡਰ ਪਾਹੇ ਇਤ ਕ੍ਰਿਸ਼ਨ ਜਨਮ ਵਰਨਨ ਸਵਈਆ ਮੰਤਰ ਵਿਚਾਰ ਕਰਿਓ ਦੂਹ ਮਿਲ ਮਾਰ ਡਰੈ ਇਹ ਕੋ ਮਤ ਰਾਜਾ ਨੰਦਹ ਕੇ ਕਰ ਆਏ ਹੋ ਢਾਰ ਕੈ ਠਾਟ ਈ ਮਨ ਮੈਂ ਤਿਨ ਸਾਜਾ ਕਾਨ ਕਯੋ ਮਨ ਮੈਂ ਨਾ ਡਰੋ ਤੁਮ ਜਾਹੋ ਨਿਸੰਕ ਵਜਾਵਤ ਬਾਜਾ ਮਾਇਆ ਕੀ ਖੈਂਚ ਕਨਾਤ ਲਈ ਧਰ ਬਾਲਕ ਸਹੁਰਵ ਆਪ ਵਿਰਾਜਾ ਦੋਰਾ ਕ੍ਰਿਸ਼ਨ ਜਬੈ ਤਿਨ ਗ੍ਰਹਿ ਪਇਓ ਵਾਸ ਦੇਵੀ ਕੀਨ 10000 ਗਾਈ ਭਲੀ ਮਨੈ ਮਨਸ ਕਰ ਦੀਨ ਸਵਈਆ ਛੂਟ ਵਾਰ ਗਏ ਘਰ ਕੇ ਦਰ ਕੇ ਨ੍ਰਿਪ ਕੇ ਬਰ ਕੇ ਚਲਤੇ ਹਰਖੇ ਸਰਖੇ ਬਸ ਦੇਵਹਿ ਕੇ ਪਗ ਜਾਏ ਛਿਓ ਜਮਨਾ ਜਲਤੇ ਹਰ ਦੇਖਨ ਕੋ ਹਰਿ ਓ ਵੜ ਕੇ ਹਰ ਦੌਰ ਗਏ ਤਨ ਕੇ ਬਲਤੇ ਕਾਜ ਇਹੀ ਕਹਿ ਦੋ ਗਏ ਜੋ ਖਿਜੇ ਵੋ ਪਾਪਨ ਕੀ ਮਲਤੇ ਦੋਹਰਾ ਕ੍ਰਿਸ਼ਨ ਜਵੈ ਚੜਤੀ ਕਰੀ ਫੇਰਿਓ ਮਾਇਆ ਜਾਲ ਅਸੁਰ ਤੇ ਚੌਕੀ ਹੁਤੇ ਸੋਈ ਗਏ ਤਤਕਾਲ ਸੁਈਆ ਕੰਸਾ ਕੇ ਡਰ ਤੇ ਵਸਦੇਵ ਸੋ ਪਾਇ ਜਵੈ ਜਮਨਾ ਮਦ ਠਾਨੋ ਮਾਨ ਕੈ ਪ੍ਰੀਤ ਪੁਰਾਤਨ ਕੋ ਜਲ ਪਾਇਨ ਭੇਟਣ ਕਾਜ ਉਠਾਨੋ ਤਾ ਛਬ ਕੋ ਜਸ ਉਚ ਮਹਾ ਕਵਨੇ ਆਪਣੇ ਮਨ ਮੈਂ ਪਹਚਾਨੋ ਕਾਨ ਕੋ ਜਾਣ ਕਿਦੋ ਪਤਿ ਹੈ ਏਕੈ ਜਮਨਾ ਤੇ ਭੇਟ ਤਮਾਨੋ ਦੋਹਰਾ ਜਵੈ ਜਸੋਦਾ ਸੋਏ ਗਈ ਮਾਇਆ ਕੀਓ ਪ੍ਰਕਾਸ਼ ਡਾਰ ਕਿਸ਼ਨ ਤੇ ਪੈ ਸੁਤਾ ਲੀਨੀ ਹੈ ਕਰਤਾਸ ਸੁਈਆ ਮਾਇਆ ਕੋ ਲੈ ਕਰ ਮੈਂ ਬਸਦੇਵ ਸੋ ਸੀਗਰ ਚਲਿਓ ਆਪਣੇ ਗ੍ਰਹਿ ਮਾਹੀ ਸੋਏ ਗਏ ਪਰ ਦਵਾਰ ਸਵੈ ਕਰ ਬਾਹਰ ਭੀਤਰ ਕੀ ਸੁਧ ਨਾਹੀ ਦੇਵ ਕੀ ਤੀਰ ਗਇਓ ਜਬ ਹੀ ਸਭ ਤੇ ਮਿਲ ਗਏ ਪਟ ਆਪਸ ਮਾਹੀ ਬਾਲ ਉਠੀ ਜਬ ਰੋਦਨ ਕੈ ਜਗ ਕੈ ਸੁਧ ਜਾਏ ਕਰੀ ਨਰ ਨਾਹੀ ਰੋਏ ਉਠੀ ਵਾ ਬਾਲ ਜਵੇ ਤਬ ਸੋਨਨ ਮੈਂ ਸੁਣ ਲੀ ਤਨ ਹੋਰੈ ਤਾਏ ਗਏ ਹੈ ਕੇ ਘਰ ਜਾਏ ਕਹਿਓ ਜਨਮਿਓ ਰਿਪ ਤੋਰੈ ਲੈ ਕੈ ਕਿਰਪਾਨ ਗਇਓ ਤਿਹ ਕੈ ਚਲ ਜਾਏ ਗਹੀ ਕਰਤੈ ਕਰ ਜੋਰੈ ਦੇਖੋ ਬਾਤ ਮਹਾ ਜੜ ਕੀ ਅਬ ਆਦਿਕ ਕੇ ਬਿਖ ਚਾਪਤ ਭੂਰੈ ਲਾਇ ਰਹੀ ਔਰ ਸੋ ਤਿਹ ਕੋ ਮੁਖ ਤੇ ਕਹਿਓ ਬਾਤ ਸੁਨੋ ਮਤਵਾਰੇ ਪੁੱਤਰ ਹਨੇ ਮਮ ਪਾਵਕ ਸੇ ਛਾਠੀ ਤੂੰ ਪਾਥਰ ਪੈ ਹੰਡਾਰੇ ਛੀਨ ਕੈ ਕੰਸ ਕਹਿਓ ਮੁਖ ਤੇ ਇਹ ਪੀ ਪਟਕੋ ਇਹ ਕੈ ਅਬ ਨਾਰੇ ਦਾਮਨ ਹੋਇ ਲਹਕੀ ਨਭ ਮੈਂ ਜਬ ਰਾਖ ਲਈ ਵਾਹ ਰਾਖਣ ਹਾਰੇ ਕਵਿਤ ਕਹਿ ਕਹਿ ਕ੍ਰੋਧ ਮਨ ਕਰ ਬਿਉਤ ਵਾਕੇ ਮਾਰ ਬੇਕੀ ਚਾਕਰਨ ਕਹਿਓ ਮਾਰ ਡਾਰੋ ਨਿਰਪਵਾਦ ਹੈ ਕਾਰ ਮੋਹ ਉਠਾਏ ਕਹਿ ਬਨਾਏ ਭਾਰੂ ਪਾਥਰ ਪੈ ਰਾਜ ਕਾਜ ਰਾਖਵੇ ਕੋ ਕਛ ਨਹੀਂ ਪਾਤ ਹੈ ਆਪਨੋ ਸੋ ਬਲ ਕਰ ਰਾਖਾ ਏ ਭਲੀ ਬਾਂਦ ਸੁੰਦ ਛੰਦ ਬੰਦ ਕਹਿ ਕਹਿ ਛੂਟ ਇਹ ਜਾਤ ਹੈ ਮਾਇਆ ਕੋ ਵਢਾਏ ਕਹਿ ਸੋ ਸਭਨ ਸੁਨਾਏ ਕਹਿ ਸੋ ਐਸੇ ਬੁੱਢੀ ਬਾਰਾ ਜੈਸੇ ਪਾਰਾ ਉੱਡ ਜਾਤ ਹੈ ਸਵਈਆ ਆਠ ਪੂਜਾ ਕਰ ਕੈ ਆਪਣੀ ਸਭ ਨੂੰ ਕਰਮੈ ਬਰਿਆਜ ਦਲੀਨੇ ਜਵਾਲ ਨਿਕਾਸ ਕਹੀ ਮੁਖ ਤੇ ਰਿਪ ਔਰ ਪਇਓ ਤੁਮਰੋ ਮਤ ਹੀਨੇ ਦਾਮਨ ਸੀਲਾ ਕੈ ਨਵ ਮੈਂ ਡਰ ਕੈ ਫਟ ਗਏ ਤੇ ਸਤਰੁਨ ਸੀਨੇ ਮਾਰ ਡਰੈ ਏ ਹੂੰ ਹਮ ਹੂੰ ਸਭ ਤਰਾਸ ਮਨੇ ਅਤ ਦੈਤਨ ਕੀਨੇ ਅਥ ਦੇਵ ਕੀ ਬਸ ਦੇਵ ਛੋਰਬੋ ਸਵਈਆ ਬਾਤ ਸੁਣੀ ਇਹ ਕੀ ਜਬ ਸਰੋਨਨ ਨਿੰਦਤ ਦੇਵਨ ਕੇ ਘਰ ਆਇਓ ਝੂਠ ਹਨੇ ਹਮ ਪੈ ਪਗਨੀ ਸੁਧ ਜਾਇ ਕੈ ਪਾਇਨ ਸੀਸ ਨਿਵਾਇਓ ਗਿਆਨ ਕਥਾ ਕਰ ਕੈ ਅਤਿ ਹੀ ਬਹੁ ਦੇਵ ਕੀ ਔ ਬਸ ਦੇਵ ਰਿਝਾਇਓ ਹਵੈ ਕੈ ਪ੍ਰਸੰਨ ਬੁਲਾਏ ਲੋਹਾਰ ਕੋ ਲੋ ਔ ਮੋਹ ਕੋ ਭਾਂਦ ਕਟਾਇਓ ਇਤ ਸ੍ਰੀ ਵਿਚਿਤ੍ਰ ਨਾਟਕੇ ਕ੍ਰਿਸ਼ਨ ਅਵਤਾਰੇ ਦੇਵ ਕੀ ਬਸ ਦੇਵ ਕੋ ਛੋਰਬੋ ਵਰਣਨੰ ਸਮਾਪਤਮ